ਸ਼ਲੋਕ ਸਾਥ ਨਾ ਚੱਲੇ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵਣਾ ਨਾਨਕ ਇਹ ਤਨ ਸਾਥ ਛਾਰ ਛਾਰ ਛਾਰ ਸਗਲੀ ਛਾਰ ਛਾਰ ਫਿਰ ਸਾਰ ਸਾਰ ਸਾਰ ਹਾਂ ਵਿਖਿਆ ਸਗਲੀ ਛਾਰ ਛਾਰ ਛੱਛੇ ਨਾਲ ਸਾਰ ਸੱਸੇ ਨਾਲ ਸਾਥ ਨਾ ਚੱਲੇ ਬਿਨ ਭਜਨ ਪਿਛਲੀ ਅਸ਼ਟਪਦੀ ਸਮਾਪਤ ਹੋ ਗਈ ਨਵੀਂ ਸ਼ੁਰੂ ਹੋ ਗਈ ਇੱਕ ਗੱਲ ਹੈ ਪਿੱਛੇ ਜੋ ਕੁਝ ਕਿਹਾ ਆ ਜਿਹੜਾ ਭਜਨ ਹੈ ਜੋੜਨਾ ਤੁਸੀਂ ਇੱਕਤਾ ਹੈ ਭਾਈ ਦਾ ਮਤਲਬ ਜੋੜਨਾ ਭਜਨ ਜਿਹੜੀ ਇੱਕਤਾ ਹੈ ਨਾ ਇੱਕਤਾ ਜੁੜ ਕੇ ਰਹਿਣਾ ਮਿਲ ਕੇ ਰਹਿਣਾ ਭਜਨ ਉਹ ਚੀਜ਼ ਹੈ ਜਿਹੜੀ ਸਾਰਿਆਂ ਨਾਲ ਮੇਲ ਮਿਲਾਪ ਰੱਖਦੀ ਹੈ ਪ੍ਰੇਮ ਰੱਖਦੀ ਹੈ ਪ੍ਰੇਮ ਵਧਾਉਂਦੀ ਹੈ ਮੇਲ ਮਿਲਾਪ ਵਧਾਉਂਦੀ ਉਹਨੂੰ ਭਜਨ ਕਹਿੰਦੇ ਨੇ ਭਜਦਾ ਅਰਥ ਹੁੰਦਾ ਜੁੜਨ ਜੋ ਸਾਰਿਆਂ ਨਾਲ ਜੋੜਦੀ ਹੈ ਚੀਜ਼ ਸਾਨੂੰ ਉਹਦਾ ਉਹ ਭਜਨ ਬਸ ਜਿਹੜੀ ਤੋੜਦੀ ਉਹ ਭਜਨ ਦੀ ਮੈਂ ਰੋਏ ਨੂੰ ਕਰਨਾ ਕੋਈ ਭਜਨ ਇਹਦੇ ਬਿਨਾ ਕਰੇ ਵੀ ਅਸੀਂ ਸਾਰਿਆਂ ਨਾਲ ਪ੍ਰੇਮ ਕਰ ਸਕਦੇ ਹਾਂ ਜਿਨ ਪ੍ਰੇਮ ਕੀਓ ਫਿਰ ਤਾਂ ਭਜਨ ਕਰ ਆਹੀ ਤਾਂ ਭਜਨ ਪ੍ਰੇਮ ਕਰਨਾ ਹੀ ਭਜਨ ਪਰ ਦਾ ਕਹੀ ਪ੍ਰੇਮ ਕੀ ਹੋ ਗਿਆ ਪ੍ਰੇਮਾ ਭਗਤੀ ਹੈ ਦਾ ਨਾ ਹੀ ਪ੍ਰੇਮਾ ਭਗਤੀ ਹੈ ਕੁਰਬਾਨੀ ਦਾ ਨਾ ਹੀ ਪ੍ਰੇਮਾ ਭਗਤੀ ਹੈ ਪ੍ਰੇਮ ਕਰਨਾ ਹੀ ਭਜਨ ਬਾੜਾ ਦੀ ਕੋਈ ਲੋੜ ਨਹੀਂ ਵੈਗਰੂ ਵੈਰੂ ਕਰਨ ਦੀ ਕੋਈ ਲੋੜ ਨਹੀਂ ਗੁਰਬਾਣੀ ਪੜ੍ਹਨ ਦੀ ਗੁਰਬਾਣੀ ਦਾ ਪ੍ਰੇਰਣਾ ਕਰਦੀ ਹੈ ਤੁਹਾਨੂੰ ਪ੍ਰੇਮ ਕਰਦੀ ਜੇ ਪ੍ਰੇਮ ਕਰਨਾ ਫਿਰ ਗੁਰਬਾਣੀ ਦੀ ਵੀ ਲੋੜ ਨਹੀਂ ਪੜਦੀ ਕੋਈ ਜੋ ਨੇ ਕਿਹਾ ਸਤਗੁਰ ਨੇ ਕਿਹਾ ਜੇ ਕੰਮੇ ਕਰਨ ਲੱਗੇ ਫਿਰ ਉਹ ਸਤਗੁਰ ਦੇ ਕਹੇ ਮੁਤਾਬਕ ਤਾਂ ਚੱਲਦੇ ਹੀ ਫਿਰ ਇਹਦੀ ਪੜਨ ਦੀ ਕੀ ਲੋੜ ਹੈ ਪੜਨ ਦੀ ਲੋੜ ਨਹੀਂ ਫਿਰ ਕੁਝ ਕਰਨ ਦੀ ਲੋੜ ਹੈ ਸਭ ਕੋ ਮੀਤ ਹਮ ਅਪਰ ਕੇ ਲੋ ਸਭ ਕੋ ਮੀਤ ਜਦ ਮੀਤ ਕਰੇ ਲਿਆ ਹੁਣ ਵਿਤਰਤਾ ਟੁੱਟ ਨਾ ਜਾਵੇ ਧਿਆਨ ਇਸ ਗੱਲ ਦਾ ਫਿਰ ਧਿਆਨ ਦੀ ਗੱਲ ਹੈ ਮਿੱਤਰਤਾ ਵਧੇ ਘਟੇ ਨਾ ਧਿਆਨ ਧਿਆਨ ਹੈ ਵਧੇ ਨਾ ਘਟੇ ਨਾ ਵਧੇ ਜਿਹੜੇ ਕਹਿੰਦੇ ਜਿਹੜੇ ਨਹੀਂ ਜਾਣਦੇ ਉਹਨਾਂ ਨਾਲ ਮਿੱਤਰਤਾ ਕਿਵੇਂ ਪਾਉਣੀ ਉਹਨਾਂ ਨੇ ਵੀ ਮਿੱਤਰ ਬਣਾਉਣੇ ਧਿਆਨ ਮਿੱਤਰਤਾ ਦਾ ਦਾਇਰਾ ਵਧਾਉਣਾ ਘਟਾਉਣਾ ਨਹੀਂ ਧਿਆਨ ਭਜਨ ਉਹ ਹੋਆ ਜਿਹਦੇ ਨਾਲ ਪ੍ਰੇਮ ਵੱਧਦਾ ਹੀ ਚਲਾ ਜਾਵੇ ਘਟਣ ਵਾਲੇ ਪਾਸੇ ਆਵੇ ਹੀ ਨਾ ਐ ਜਾ ਹੋਵੇ ਤੋੜੀ ਨਾ ਟੁੱਟੇ ਛੋੜੀ ਨਾ ਛੁੱਟੇ ਇਹ ਜਿਹੜੀ ਭਜਨ ਵਾਲੀ ਭਗਤੀ ਹੈ ਇਹ ਤਾਰ ਇਧਰ ਨੂੰ ਇਧਰ ਨੂੰ ਪਿੱਛੇ ਹਟੇ ਹੀ ਨਾ ਪਿਆ ਅੱਗੇ ਅੱਗੇ ਵਧੇ ਉਹ ਭਜਨ ਸਾਧੂ ਕੋ ਮਿਲਣੇ ਜਾਈਏ ਸਾਧਨ ਲੀਜੇ ਕੋਏ ਪਾਛੇ ਪੌਣ ਦੀਜੀਏ ਅੱਗੇ ਹੋਏ ਸੋ ਹੋ ਅੱਗੇ ਹੀ ਵਧੀ ਜਾਣਾ ਪ੍ਰੇਮਾ ਭਗਤੀ ਚ ਪਿੱਛੇ ਨੂੰ ਜਾਣਾ ਹੀ ਨਾਲ ਤਾਂ ਨਹੀਂ ਕੋਈ ਲੈ ਕੇ ਜਾਣਾ ਦੁਆ ਕਹੇ ਯਾਰ ਇਹਨੇ ਐ ਕੀਤਾ ਸਲਾਹ ਉਲਟੀ ਨਾ ਦੇ ਦੇ ਕੋਈ ਉਹ ਉਲਟੀ ਸਲਾਹ ਦੇਣ ਵਾਲਾ ਕੋਈ ਨਾਲ ਲੈ ਕੇ ਜਾਣਾ ਕਹੇ ਤੂੰ ਆਪਣੇ ਹਿਸਾਬ ਨਾਲ ਕੰਮ ਕਰ ਮੈਂ ਆਪਣੇ ਨਾਲ ਕਰਦਾ ਬਸ ਆਪਣਾ ਆਪਣਾ ਹੈ ਜਿੱਤੇ ਮਤ ਨਹੀਂ ਮਿਲਦੀ ਸਲਾਹ ਨਾ ਮੰਨੋ ਵੀ ਜ਼ਰੂਰੀ ਹੈ ਤੂੰ ਆਪਣੇ ਹਿਸਾਬ ਨਾਲ ਕਰੀ ਜਾ ਸੀ ਆਪਣੇ ਹਿਸਾਬ ਨਾਲ ਕਰ ਸਾਥ ਨਾਲ ਚੱਲੇ ਬਿਨ ਭਜਨ ਦੇਖਿਆ ਸਗਲੀ ਪ੍ਰੇਮ ਤੇ ਬਿਨਾ ਕੁਛ ਨਹੀਂ ਸਾਥ ਜਾਣਾ ਜਿਹੜੀ ਹੈ ਮਾਇਆ ਇਹ ਪ੍ਰੇਮ ਘਟਾਉਂਦੀ ਹੈ ਵਧਾਉਂਦੀ ਨਹੀਂ ਇਹ ਸਵਾਰਥ ਜਿੱਤੇ ਸਵਾਰਥ ਤੇ ਪ੍ਰੇਮ ਨਹੀਂ ਹੁੰਦਾ ਜਿੱਤੇ ਪਰਮਾਰਥ ਤੇ ਪ੍ਰੇਮ ਹੁੰਦਾ ਪਰਮਾਰਥ ਵਿੱਚ ਦੇਣਾ ਹੀ ਦੇਣਾ ਸਵਾਰਥ ਵਿੱਚ ਲੈਣਾ ਹੀ ਲੈਣਾ ਜਿੱਥੇ ਲੈਣਾ ਸਵਾਰਥ ਹੈ ਉੱਥੇ ਪ੍ਰੇਮ ਨਹੀਂ ਦਿੰਦਾ ਉੱਥੇ ਸੈਲਫ ਇੰਟਰਸਟ ਆਉਂਦਾ ਜਿੱਥੇ ਸੈਲਫ ਇੰਟਰਸਟ ਆ ਗਿਆ ਉੱਥੇ ਟਕਰਾਅ ਆ ਜਾਂਦਾ ਜਿੱਥੇ ਸੈਲਫ ਇੰਟਰਸਟ ਨਾਲ ਟਕਰਾਉਣਾ ਦੂਜੀ ਨਾਲ ਝਗੜਾ ਕਾਦਾ ਇੰਟਰਸਟ ਦਾ ਦੇਸ਼ ਹਿੱਤ ਦਾ ਝਗੜਾ ਉਹ ਕਹਿੰਦਾ ਸਾਡਾ ਹਿੱਤ ਇਹ ਪੰਜਾਬ ਖਰਤਾ ਲੜਦੇ ਨੇ ਹਰਿਆਣੇ ਵਾਸਤੇ ਲੜਦੇ ਨੇ ਝਗੜਾ ਸਿੱਖ ਦਾ ਕੰਮ ਸਗਾਵੇਂ ਕਰ ਨਹੀਂ ਸਕਦਾ ਝਗੜਾ ਸਿੱਖ ਤਾਂ ਪੰਜਾਬ ਵਿੱਚ ਦੀ ਗੱਲ ਕਰ ਨਹੀਂ ਸਕਦਾ ਸਿੱਖ ਨੂੰ ਛੱਡ ਕੇ ਕਰ ਸਕਦਾ ਸਿੱਖ ਜੇ ਪੰਜਾਬ ਵਿੱਚ ਦੀ ਗੱਲ ਕਰੂਗਾ ਜਾਂ ਸਿੱਖਾਂ ਦੇ ਹਿੱਤ ਦੀ ਗੱਲ ਕਰੂਗਾ ਅਸੀਂ ਕਿਤਿਆ ਕੀ ਕੀ ਇਸ ਕਰਕੇ ਅਸੀਂ ਸਿਆਸਤ ਤੋਂ ਬਾਹਰ ਰਹਿਣਾ ਠੀਕ ਹੈ ਸਾਡੇ ਵਾਸਤੇ ਐਸੀ ਜਾਂ ਫਿਰ ਸਿਆਸਤ ਸਾਡੀ ਕਰੋ ਸਭ ਨੂੰ ਪ੍ਰੇਮ ਕਰਨਾ ਸਾਰੀ ਵਰਲਡ ਨੂੰ ਜਾਂ ਨਵੀਂ ਸਾਲ ਸ਼ੁਰੂ ਕਰ ਲਓ ਇਹ ਨਵੀਂ ਸਾਲ ਸਭ ਨੂੰ ਉਮੀਦਾਂ ਉੱਪਰ ਕੀ ਨਵੀਂ ਕਰੋ ਵਰਲਡ ਲੈਵਲ ਦੀ ਸ਼ੁਰੂ ਜਾਂ ਕਰਨੀ ਵਰਲਡ ਲੈਵਲ ਦੀ ਸ਼ੁਰੂ ਕਰੋ ਸਾਰੇ ਖਤਮ ਕਰ ਦੋ ਜਿਹੜੇ ਲੋਕਾਂ ਨੂੰ ਮਰਵਾਉਣ ਵਾਲੇ ਨੇ ਫਿਰ ਜਾਂ ਫਿਰ ਇਹ ਸ਼ੁਰੂ ਕਰੋ ਕੋਈ ਸ਼ੁਰੂ ਤਾਂ ਕਰੇ ਸਕਦੇ ਆ ਨਾ ਕਾਮੇ ਹੋਵੇ ਨਾ ਸਹੀ ਆਵਾਜ਼ ਤਾਂ ਉਠਾਏ ਸਕਦੇ ਆ ਅਸੀਂ ਕਿਹੜਾ ਰਾਜ ਕਰਨਾ ਕਾਂਗਰਸ ਕਿਹੜਾ ਪਹਿਲੇ ਦਿਨ ਕਾਮਯਾਬ ਹੋ ਗਈ 100 ਸਾਲ ਲੜੀ ਗਏ ਅਸੀਂ ਇੱਕ ਜੀਤਾ ਦੇ ਸਕਦੇ ਹਾਂ ਲੋਕਾਂ ਨੂੰ ਪੀਸ ਆਫ ਮਾਈਂਡ ਔਰ ਵਰਡ ਪੀਸ ਦੀ ਜਿਹੜੀ ਗੱਲ ਲੋਕ ਕਰਦੇ ਨੇ ਵਰਡ ਪੀਸ ਕਿਵੇਂ ਹੈ ਦੱਸਦਾ ਸਕਦੇ ਸਕਦੇ ਵੀ ਆ ਫਾਰਮੂਲਾ ਵਰਡ ਪੀਸ ਦਾ ਜੇ ਚਾਹੀਦਾ ਲੈ ਲਓ ਤੇ ਲੋਕ ਤਾਂ ਇਹਨਾਂ ਨੂੰ ਕਹਣਗੇ ਵਰਡ ਪੀਸ ਦੀਆਂ ਗੱਲਾਂ ਕਰਨ ਆਜੋ ਅਪਣਾਓ ਫਿਰ ਇਹਨੂੰ ਜਾਂ ਗੱਲਾਂ ਕਰਨੀਆਂ ਛੱਡੋ ਨਹੀਂ ਅਪਣਾਓ ਪ੍ਰੈਸ਼ਰ ਤਾਂ ਆਊਗਾ ਨਾ ਤੇ ਪ੍ਰੈਸ਼ਰ ਤਾਂ ਉਹ ਵਰਡ ਪੀਸ ਦੀ ਗੱਲ ਕਰਨੀ ਛੱਡ ਜਾਣਗੇ ਜਾਂ ਬਣਾਉਣਗੇ ਇਹ ਤਾਂ ਆਪਣਾ ਆਪਣਾ ਗੱਲ ਵੜਦਾ ਤੇ ਇਹ ਤਾਂ ਆਪਣਾ ਆਪਣਾ ਗੱਲ ਗੱਲ ਵੜ ਵੀ ਕਰਦੇ ਨੇ ਸ਼ਾਤਰ ਲੋਕ ਨੇ ਸਾਰੇ ਜਿੱਤੇ ਆਪਣਾ ਹਿੱਤ ਆ ਗਿਆ ਉੱਥੇ ਵੀ ਇਸ ਦੀ ਗੱਲ ਨਹੀਂ ਹੋ ਸਕਦੀ ਉੱਥੇ ਪ੍ਰੇਮ ਦੀ ਗੱਲ ਨਹੀਂ ਹੋ ਸਕਦੀ ਪ੍ਰੇਮ ਕਿਵੇਂ ਰਹਿ ਜੀ ਉੱਥੇ ਸਵਾਰਥੀ ਬੰਦੇ ਹੋ ਤੁਸੀਂ ਉਹ ਸਭ ਸਵਾਸ ਦੀ ਲੜਾਈ ਗੁਟਨ ਨਲੇਬ ਬਣਾਇਆ ਗੁਟਨ ਨਲੇਬ ਹੈ ਨਹੀਂ ਜੀ ਗੁਟਨ ਨਲੇਬ ਧੜਾ ਬਣਾ ਲਿਆ ਤੇ ਧੜਾ ਕਾਦਾ ਹੋ ਗਿਆ ਇਹ ਸਭ ਗੱਲਾਂ ਚੌਧਰ ਦੀ ਗੱਲ ਸੀ ਦੋ ਦੂਆ ਰੱਖ ਲਿਆ ਜੋ ਲਾਲ ਕਹਿੰਦਾ ਮੇਰੀ ਚੌਧਰ ਰਹੇ ਉੱਥੇ ਦੂਏ ਦੀ ਚੌਧਰ ਮੈਂ ਬਰਦਾਸ਼ਤ ਉਹਨੇ ਕਿਸ ਦੀ ਚੌਧਰ ਬਰਦਾਸ਼ਤ ਨਹੀਂ ਕੀਤੀ ਅਸਲ ਜੇ ਤਾਂ ਜੰਮਿਆ ਸੀ ਉਹ ਤੇ ਅਮਰੀਕਾ ਦੀ ਤਾਂ ਥੱਲੇ ਆ ਰਸ਼ੀਆ ਦੀ ਤਾਂ ਥੱਲੇ ਰਹਿਣਾ ਨਹੀਂ ਤਾਂ ਗੱਲ ਹੋਰ ਕੁਝ ਨਹੀਂ ਸੀ ਉਹਦੇ ਨਾਲ ਹਿੰਦੁਸਤਾਨ ਨੂੰ ਨੁਕਸਾਨ ਹੋਇਆ ਫਾਇਦਾ ਤਾਂ ਹੋਇਆ ਨਹੀਂ ਚਾਈਨਾ ਅੱਗੇ ਨਿਕਲ ਗਿਆ ਚੌਧਰ ਕਬੂਲ ਕਰ ਲਈ ਅੰਦਰੋਂ ਕੀਤੀ ਨਹੀਂ ਉੱਤੋਂ ਕਰ ਲਈ ਉੱਤੋਂ ਕਬੂਲ ਕਰ ਲਈ ਅੰਦਰੋਂ ਕੀਤੀ ਦੀ ਉਹਨੇ ਆਪਣੀ ਸਾਸ ਲਈ ਰੱਖਿਆ ਨਾਲੇ ਅੱਗੇ ਨਿਕਲ ਗਿਆ ਉਹ ਵੀ ਨਹੀਂ ਆਈ ਇਹਨੂੰ ਤਾਂ ਅਗਰ ਹਾਂਜੀ ਅਸਲ ਦੇ ਵਿੱਚ ਧਰਮ ਤਿਆਗਿਆ ਹੋਇਆ ਸੀ ਇਹਨਾਂ ਲੋਕਾਂ ਦਾ ਪੂਰਾ ਗਿਆਨ ਧਰਮ ਚੋਂ ਆਉਣਾ ਸੀ ਧਰਮ ਦਾ ਤਿਆਗਤਾ ਗੱਲ ਅਗਲੇ ਕਿਥੋਂ ਹੋਣੀ ਸੀ ਉਹ ਗਲਤੀਆਂ ਕੀਤੀਆਂ ਜਿਨ੍ਹਾਂ ਦਾ ਹੁਣ ਤੱਕ ਜਿਹੜੇ ਕੱਢੇ ਭੁਗਤ ਤੁਮੇ ਜਾ ਭੁਗਤ ਧਰਮ ਨੂੰ ਹੀ ਮਜ਼ਾਕ ਕਰਨ ਗਏ ਧਰਮ ਨੂੰ ਮਜ਼ਾਕ ਕਰਨ ਗਏ ਅੱਜ ਗਏ ਧਰਮ ਨਿਰਪੇਖ ਜਿਹੜੀ ਗੱਲ ਹੈ ਉਹ ਤੇ ਵਿਚਾਰ ਕਰੀਏ ਉਹ ਧਰਮ 'ਚ ਪੱਖਪਾਤ ਹੁੰਦੀ ਹੋਈ ਨਹੀਂ ਧਰਮ ਨਿਰਪੇਖ ਨਵੇਂ ਹੀ ਨਾਮ ਘੜ ਲਿਆ ਗੱਲ ਮੈਂ ਪੜਿਆ ਕਹਿੰਦੇ ਹੁਣ ਕਾਂਗਰਸ ਵਾਲੇ ਕਹਿੰਦੇ ਧਰਮ ਨਿਰਪੇਖ ਜਿਹੜਾ ਹੈ ਸ਼ਬਦ ਤੇ ਵਿਚਾਰ ਕਰੀਏ ਹੁਣ ਅਗਲਾ ਕੀ ਤਾਂ ਹੁਣ ਅਗਲਾ ਕੀ ਅਜੇ ਤਾਂ ਆਊਗੀ ਅਗਲ ਫੱਟੀ ਪੁੱਜ ਗਈ ਸਾਰੇ ਹਿੰਦੁਸਤਾਨ ਚੋਂ ਤੁਸੀਂ ਕੋ ਜਿੱਥੇ ਅਕਲ ਪਈ ਆ ਉੱਥੋਂ ਲੈ ਲਓ ਤੋ ਤੁਸੀਂ ਅਕਲ ਲੈਣਾ ਅਕਲ ਨਹੀਂ ਹੈ ਉਹ ਕਿਉਂਕਿ ਸ਼ਾਤਰ ਆਦਮੀਆਂ ਦੀ ਅਕਲ ਹੈ ਉਹ ਸਵਾਰਥ ਦੀ ਸਵਾਰਥੀਆਂ ਦੀ ਅਕਲ ਹੈ ਸਵਾਰਥ ਦੀ ਅਕਲ ਆਖਰ ਜਹਰ ਸਵਾਰਥ ਹੋਏ ਜਾਣਾ ਤੇ ਨੂੰ ਹੋ ਜੂਗਾ ਤੁਸੀਂ ਲਕੋਏ ਰਹੇ ਹੋ ਵੀ ਮੈਂ ਸਵਾਰਥੀ ਕਿੰਨਾ ਜੇ ਲਕੋਉਂਗੇ ਆਖਰ ਜਹਰ ਹੋ ਜਾਂਦਾ ਹੁੰਦਾ ਆ ਪੰਥ ਪੰਥ ਪੰਥ ਕਰੀ ਗਏ ਨੇ ਉਹ ਕਿੱਥੇ ਗਿਆ ਪੰਥ ਅਕਾਲੀ ਉਹ ਕਿੱਥੇ ਗਿਆ ਪੰਥ ਸਵਾਰਥ ਸੀਗਾ ਆਖਰ ਸਵਾਰਥ ਲੰਗਾ ਹੋ ਗਿਆ ਜਾਂ ਰਾਜ ਆ ਗਿਆ ਸਵਾਰਥ ਲੰਗਾ ਹੋਣ ਲੱਗ ਗਿਆ ਹਾਂਜੀ ਸ਼ਲੋਕ ਸਾਥ ਨਾ ਚਾਲੇ ਬਿਨ ਭਜਨ ਦੇਖਿਆ ਸਗਲੀ ਛਾਰ ਹਰ ਹਰ ਨਾਮ ਕਮਾਵਾ ਭਜਨ ਤੇ ਬਿਨਾ ਕੁਝ ਨਹੀਂ ਨਾਲ ਜਾਣਾ ਇੱਥੋਂ ਜੇ ਕਿਸੇ ਨੇ ਕੋ ਲਿਜਾਣਾ ਨਾ ਉਹ ਪ੍ਰੇਮ ਲੈ ਜਾਓ ਇਥੋਂ ਖੱਟ ਤੇ ਪ੍ਰੇਮ ਦੇ ਵਿੱਚ ਪ੍ਰੇਮ ਦਾ ਜਸ ਹੈ ਹਮੇਸ਼ਾ ਹੀ ਜਿਵੇਂ ਪਰਮੇਸ਼ਰ ਸਭ ਦਾ ਮੈਂ ਸਭ ਦੇ ਹੋ ਕੇ ਚੱਲੋ ਜਿਵੇਂ ਉਹ ਸਭ ਦਾ ਹੀ ਹੈ ਸਭ ਦੇ ਹੋ ਕੇ ਚੱਲੋ ਜੇ ਸਭ ਦੇ ਹੋ ਕੇ ਚੱਲੋਗੇ ਤਾਂ ਸਭ ਨੂੰ ਖੱਟ ਲਿਆ ਤੁਸੀਂ ਜੇ ਤੁਹਾਡਾ ਨਾ ਕੋਈ ਨਫ਼ਰਤ ਵੀ ਕਰਦਾ ਤੁਸੀਂ ਨਾ ਕਰੋ ਉਹ ਦਾ ਪਿੱਛੇ ਤੁਸੀਂ ਤਾਂ ਵੀ ਦੇ ਉਹਦੀ ਬੀਜੀ ਤੁਹਾਡੇ ਅੰਦਰ ਨਾ ਜੰਮੇ ਉਹਦੇ ਅੰਦਰ ਖਵੜਾ ਕਿੱਥੇ ਜੰਮੀ ਹੋਈ ਤੁਸੀਂ ਕੀ ਲੈਣਾ ਉਹਦੇ ਅੰਦਰ ਤੁਹਾਡੇ ਵਾਲੀ ਨਾ ਜੰਮੇ ਕਿਸੇ ਦੇ ਅੰਦਰ ਉਹ ਆਪੇ ਹੜਜੂਠੀ ਦੂਏ ਹੀ ਸਮਝਾ ਦੇਣਗੇ ਆਪੇ ਛੱਡ ਜੂਗੀ ਚੁੱਪ ਕਰ ਜੂ ਸ਼ਰਮਗਿਰੀ ਦਾ ਮਾਰਿਆ ਚੁੱਪ ਕਰ ਜੂ ਪਰ ਇਮਾਨਦਾਰੀ ਨਾਲ ਹੋਣੀ ਚਾਹੀਦੀ ਹੈ ਗੱਲ ਹਾਂ ਵੇਖਿਆ ਸਾਥ ਨਾਲ ਚੱਲੇ ਬਿਨ ਭਜਨ ਵੇਖਿਆ ਸਗਲੀ ਸ਼ਾਨ ਪ੍ਰੇਮ ਤੇ ਬਿਨਾ ਕੁਝ ਵੀ ਨਾਲ ਲਿਜਾਣ ਨੂੰ ਨਹੀਂ ਵੇਖਿਆ ਸਗਲੀ ਸ਼ਾਨ ਜਿੰਨੀ ਮਾਇਆ ਹੈ ਇਹ ਵਿਖਿਆ ਵੇਖਿਆ ਸਗਲੀ ਸ਼ਾਨ ਇਹ ਤਾਂ ਸ਼ਾਰ ਹੈ ਇਹ ਤਾਂ ਸੋਹ ਹੈ ਪਹਿਲੇ ਵੇਖਿਆ ਕਿ ਇਹਦਾ ਵੇਖਿਆ ਇਹ ਤਾਂ ਜ਼ਹਿਰ ਹੈ ਉਹ ਜਿਹੜੀ ਕੜਤਨ ਹੁੰਦੀ ਆ ਪ੍ਰੇਮ 'ਚ ਪੈ ਜਾਏ ਪ੍ਰੇਮ 'ਚ ਕਹਿੰਦੇ ਜ਼ਹਿਰ ਦੀ ਪਾਈਦੀ ਜਿੱਥੇ ਮਾਇਆ ਆ ਜਾਵੇ ਤਾਂ ਪ੍ਰੇਮ ਹੀ ਨਹੀਂ ਰਹਿੰਦਾ ਭਾਈਆਂ ਦੀ ਲੜਾਈ ਕਾਦੀ ਹੈ ਮਾਇਆ ਪਿੱਛੇ ਜਾਇਦਾਦ ਪਿੱਛੇ ਦੁਸ਼ਮਣੀ ਬੁਲਕਾਂ ਦੀ ਕਾਦੀ ਲੜਾਈ ਹੈ ਬੰਨੇ ਪਿੱਛੇ ਸਾਡਾ ਬਾਰਡਰ ਇੱਥੇ ਤੱਕ ਹੈ ਸਾਡਾ ਬਾਰਡਰ ਇੱਥੇ ਤੱਕ ਹੈ ਮਾਇਆ ਪਿੱਛੇ ਦਰਿਆਵਾਂ ਦੇ ਪਿੱਛੇ ਪਾਣੀਆਂ ਦੇ ਪਿੱਛੇ ਹਰ ਕਿਸੇ ਲੜਾਈ ਹੈ ਜਿਹੜਾ ਛਾਰ ਹੈ ਸਾਰੀ ਵਿਖਿਆ ਸਕਦੀ ਹਰ ਹਰ ਨਾਮ ਕਮਾਵਣਾ ਨਾਨਕ ਇਹ ਤਾਂ ਅਨੁਸਾਰ ਹਰ ਹਰ ਨਾਮ ਕਮਾਵਣਾ ਕਮਾਈ ਗਾਦੀ ਹੈ ਹਰ ਹਰ ਨਾਮ ਜਿਹਨੇ ਹਰ ਨਾਮ ਦੀ ਕਮਾਈ ਕਰਦੀ ਹੈ ਅਸਲ ਜੀ ਕਮਾਈ ਉਹ ਹਰ ਨਾਮ ਦੀ ਹੈ ਜੇ ਕਿਸੇ ਨੇ ਕਰਦੀ ਹੋਵੇ ਤਾਂ ਹਰ ਕੌਣ ਹੈ ਹਰ ਹਰ ਆਵੇ ਹੀ ਹੈ ਘਟ ਘਟ ਮੈਂ ਹਰ ਜੂ ਬਸ ਹਰ ਫੇਰ ਆ ਗਿਆ ਹਰ ਤੇ ਬਿਨਾਂ ਤਾਂ ਕੋਈ ਨਹੀਂ ਇਹਨੇ ਆਪਣਾ ਹੀ ਜਿਹੜਾ ਗਿਆਨ ਹੈ ਉਹ ਲੈਣਾ ਇਹੀ ਕਮਾਈ ਹੈ ਆਤਮ ਗਿਆਨ ਦੀ ਕਮਾਈ ਹੈ ਤੇ ਹਰ ਹਰ ਨਾਮ ਕਮਾਵਣਾ ਹਰ ਹਰ ਇਹ ਹਰ ਕਾ ਨਾਮ ਆਪਣਾ ਗਿਆਨ ਹੈ ਕਮਾਉਣਾ ਹਰ ਹਰ ਨਾਮ ਕਮਾਉਣਾ ਹਰੀ ਨੇ ਆਪਣਾ ਹੀ ਨਾਮ ਆਪਣਾ ਹੀ ਗਿਆਨ ਦੀ ਕਮਾਈ ਕਰਕੇ ਲੈ ਕੇ ਜਾਣੀ ਔਰ ਕੁਝ ਨਹੀਂ ਲੈ ਕੇ ਜਾਣਾ ਇਹ ਤਾਂ ਜਿਹੜਾ ਸਾਰ ਹੈ ਅਸਲੀ ਹੈ ਹਰ ਗੁਰ ਦੂਜਾ ਨਾ ਕੋਈ ਉੱਥੇ ਗੱਲ ਚੱਕੀ ਹੋਈ ਆ ਇਹ ਇੱਥੇ ਟਾਈਮ ਹੈਗਾ ਇੱਥੇ ਰਖਣੀਆਂ ਸੂਈ ਹੁਣ ਜੇ ਇੱਧਰ ਉਧਰ ਚਲੀ ਗਈ ਹੋਰ ਰੁਝੂਗੀ ਗੱਲ ਇਹ ਤਾਂ ਹੀ ਖੜੂਗੀ ਹੁਣ ਸੂਈ ਜਾ ਹੀ ਉਪਦੇਸ਼ ਉਪਦੇਸ਼ ਹੈ ਬਾਹਰ ਖੂਜ ਤੇ ਗਿਆ ਹੋਇਆ ਹੈ ਬਾਹਰ ਕੱਢਣਾ ਉਹਨੂੰ ਕਹਿਣਾ ਵੀ ਤੂੰ ਰਸਾ ਫੜ ਲੈ ਲੱਖ ਨੂੰ ਬੰਨ ਲਾਓ ਕਰ ਲੈ ਕਹਿਣਾ ਹੀ ਆ ਨਾ ਉਹ ਨਹੀਂ ਗਿਆਨ ਦੇ ਰਹੇ ਉੱਤੋਂ ਖਿੱਚਣ ਵਾਲੇ ਵੀ ਹੈਗੇ ਨੇ ਥੱਲੇ ਡਿਗਿਆ ਹੋਇਆ ਵੀ ਉਹੀ ਹੈ ਉਹ ਮਰੀਜ਼ ਵੀ ਆਦਮੀ ਹੈ ਡਾਕਟਰ ਵੀ ਆਦਮੀ ਹੈ ਦੋਏ ਆਦਮੀ ਹੋਣੇ ਨਾ ਕੋਈ ਡਾਕਟਰ ਵੀ ਆਦਮੀ ਹੈ ਮਰੀਜ਼ ਵੀ ਆਦਮੀ ਆਦਮੀ ਹੋਣੇ ਦੋਏ ਜਿਹੜੇ ਐਡਮਿਟ ਕਰਾਉਂਗੇ ਉਹ ਵੀ ਆਦਮੀ ਉਹ ਵੀ ਆਦਮੀ ਹੋਣੇ ਡਾਕਟਰ ਵੀ ਆਦਮੀ ਹੈ ਮਰੀਜ਼ ਵੀ ਆਦਮੀ ਹੈ ਉਹ ਮਰੀਜ਼ ਦਾ ਡਾਕਟਰ ਬਣ ਜਾਂਦਾ ਕਿ ਜਿਹੜੀਆਂ ਦਵਾਈਆਂ ਦਿੰਦਾ ਡਾਕਟਰ ਨੂੰ ਪਤਾ ਹੀ ਹੁੰਦਾ ਉਹ ਦਿੰਦਾ ਉਹ ਮਰੀਜ਼ ਹੈ ਡਾਕਟਰ ਬਣਦਾ ਬਾਅਦ ਚ ਜਦੋਂ ਤੰਦਰੁਸਤ ਹੋ ਗਿਆ ਡਾਕਟਰ ਬਣ ਗਿਆ